ਬਾਬੇ ਲੱਖਾ ਸਿੰਘ ਜੀ ਦਾ ਜਿਨ੍ਹਾਂ ਦੀ ਐਉਂ ਬਾਹ ਕੀਤੀ ਹੋਈ ਹੈ ਉਹਨਾਂ ਨੇ ਐਉਂ ਬਾਹ ਕੀਤੀ ਹੈ ਉਹਨਾਂ ਇਸ਼ਾਰਾ ਕੀਤਾ ਉਸ ਮੁਸਲਮਾਨ ਵੱਲ ਵੀ ਆਹ ਸਤਗੁਰ ਸੱਚਾ ਪਾਤਸ਼ਾਹ ਇਹ ਨੇ ਸਤਗੁਰ ਜੀ ਉਹਨਾਂ ਵੇਖਿਆ ਆ ਸੀ ਉਹ ਫੋਟੋ ਜਿਹੜੀ ਖਿੱਚੀ ਸੀ ਨਾ ਉਹਨੇ ਉਹ ਸਤਗੁਰਾਂ ਨੂੰ ਤੱਕਿਆ ਸੀ ਤੇ ਵੇ ਸਵਾਸ ਦੇ ਉਹਨਾਂ ਫੋਟੋ ਖਿੱਚੀ ਸੀ ਉਹ ਸਮਝੋ ਫੋਟੋ ਕਰੀਬ ਕਰੀਬ ਠੀਕ ਹੋ ਹੈ ਭਾਵੇਂ ਗੁਰੂ ਅਵਤਾਰ ਦੀ ਕੋਈ ਫੋਟੋ ਨਹੀਂ ਖਿੱਚ ਸਕਦਾ ਜਿਹੜੀਆਂ ਹੁਣ ਆਮ ਸਾਡੇ ਅਖਬਾਰਾਂ ਵਿੱਚ ਆਉਂਦੀਆਂ ਨੇ ਫੋਟੋਆਂ ਉਹ ਮੁਸਫਰ ਜੀ ਜਿਹੜੇ ਹਨ ਨਾ ਮਰਿਆਮ ਸਿੰਘ ਜੀ ਉਹਨਾਂ ਦੀਆਂ ਬਣਾਈਆਂ ਫੋਟੋਆਂ ਹਨ ਉਹਨਾਂ ਨੇ ਜਿਹੜੀਆਂ ਬਣਾਈਆਂ ਨੇ ਉਹਨਾਂ ਨੂੰ ਸਤਿਗੁਰੂ ਚੀਨੀ ਵਾਲੇ ਨੇ ਸੁਪਨੇ ਦੇ ਦਰਸ਼ਨ ਦਿੱਤਾ ਸੀ ਤੇ ਫੇਰ ਉਸਨੇ ਫੋਟੋ ਬਣਾਈ ਸੀ ਅਸੀਂ ਇਹ ਵੀ ਫੋਟੋ ਸੀ ਕਰੀਬ ਕਰੀਬ ਠੀਕ ਹੀ ਮੰਨਦੇ ਆ ਕਿਉਂਕਿ ਸਿੱਖ ਨੂੰ ਦਰਸ਼ਨ ਦੇ ਕੇ ਫੋਟੋ ਬਣੀ ਸੋ ਮੇਰਾ ਭਾਵ ਸਿਰਫ ਕਹਿਣ ਤੋਂ ਇਹ ਜਿਹੜੀਆਂ ਫੋਟੋਆਂ ਨੇ ਨਾ ਇਹ ਵੇਖੋ ਆਪਸ ਕਿੰਨਾ ਫਰਕ ਹੈ ਕੀ ਪਤਾ ਗੁਰੂ ਕਿਸ ਤਰ੍ਹਾਂ ਦਾ ਸੀ ਤੇ ਕਿਸ ਤਰ੍ਹਾਂ ਦਾ ਨਹੀਂ ਸੀ ਉਹ ਛੋਟੀ ਜੀ ਕੁੜੀਆਂ ਦੇ ਵਿੱਚ ਇੱਕ ਫੋਟੋ ਲੱਗੀ ਸੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਆਕਾਸ਼ ਨੂੰ ਦੀਨ ਬੰਦੂ ਆਕਾਸ਼ ਪੁਰਖ ਸਤਿਗੁਰੂ ਪ੍ਰਤਾਪ ਸਿੰਘ ਜੀ ਉੱਤੇ ਜਾ ਕੇ ਖਲੋ ਕੇ ਜਦੋਂ ਦਰਸ਼ਨ ਕੀਤਾ ਉਸ ਫੋਟੋ ਦਾ ਤੇ ਸਾਹਿਬਾਂ ਨੇ ਆਪਣੇ ਰਸਨਾ ਤੋਂ ਫਰਮਾਇਆ ਸੀ ਐ ਫੋਟੋ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਿਹਾਰ ਜਾ ਮੈਂ ਕਿਹਾ ਸੱਚੇ ਪਾਤਸ਼ਾਹ ਇਹਦੇ ਵਿੱਚ ਨਾਮ ਹੋਏ ਤੇ ਤੁਹਾਨੂੰ ਤੇ ਪਤਾ ਹੀ ਕਦੇ ਉਸ ਰੂਪ ਤੇ ਕਦੇ ਇਸ ਰੂਪ ਤੇ ਤੁਸੀਂ ਉਹ ਨਹੀਂ ਦੱਸ ਸਕਦੇ ਕਿ ਗੁਰੂ ਗੋਬਿੰਦ ਸਿੰਘ ਕਿਹਾ ਸੀ ਭਾਵ ਕਿ ਮੈਂ ਉਦੋਂ ਕਿਹੋ ਜਿਹਾ ਸੀ ਉਹ ਛੋਟੀ ਜੀ ਗੁੜੀਆ ਜਿਹੜੀ ਐ ਉੱਥੇ ਜਾ ਕੇ ਤੁਸੀਂ ਮੱਥੇ ਦੇਖਦੇ ਹੋ ਉਦੋਂ ਵੱਡੇ ਵੱਡੇ ਹਾਲ ਨੇ ਬੜੇ ਬੜੇ ਵੱਡੇ ਜਿਨ੍ਹਾਂ ਦੇ ਲੱਖਾਂ ਰੁਪਏ ਲੱਗੇ ਨੇ ਉੱਥੇ ਕਿਉਂ ਨਹੀਂ ਜਾ ਕੇ ਮੱਥਾ ਕੇ ਸਿਰਫ ਇਸ ਵਾਸਤੇ ਉੱਥੇ ਮੱਥਾ ਆ ਕਿ ਉੱਥੇ ਮੇਰੇ ਗੁਰੂ ਦੇ ਚਰਨ ਪਏ ਨੇ ਤੇ ਉੱਥੇ ਮੇਰੇ ਗੁਰੂ ਦਾ ਆਦਰ ਭਾਵ ਹੈ ਉਸ ਕੁੜੀਆਂ ਨੂੰ ਜਾ ਕੇ ਤਾਂ ਮੱਥੇ ਟੇਕਣਾ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਨਮ ਤੇ ਛੋਟੀ ਜੀ ਕੁਟਿਆ ਚ ਲਿਆ ਤੇ ਮਸ਼ਹੂਰ ਸਾਰਾ ਪਟਨਾ ਹੀ ਕਰ ਦਿੱਤਾ ਪਟਨੇ ਦਾ ਵਾਸੀ ਪਟਨੇ ਦਾ ਵਾਸੀ ਡੇਰਾ ਆਨੰਦਪੁਰ ਲਾਇਆ ਤੇ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਸਾਰੇ ਪਟਨੇ ਜਿਹਦਾ ਜਨਮ ਲਿਆ ਨਹੀਂ ਸੀ ਨਾ ਲਿਆ ਤੇ ਇੱਕ ਕੁੜੀਆ ਵਿੱਚ ਸੀ ਤੇ ਮਸ਼ਹੂਰ ਸਾਰਾ ਪਟਨਾ ਹੀ ਹੋ ਗਿਆ ਤੇ ਇਸ ਵਾਸਤੇ ਮੇਰੇ ਗੁਰੂ ਨੇ ਉਹਦੀ ਸ਼ੋਹਰਤ ਬਲੰਦ ਕਰ ਦਿੱਤੀ ਸਾਰੇ ਪਾਸਾ ਛੱਡ ਕੇ ਉੱਥੇ ਜਾ ਕੇ ਆਪਣਾ ਜਨਮ ਲਿਆ ਸੱਚੇ ਪਾਤਸ਼ਾਹ ਉੱਥੇ ਜਨਮ ਧਾਰਨ ਕਰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਥੇ ਜਨਮ ਲੈਂਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਉਦੋਂ ਆਸਾਮ ਵੱਲ ਗਏ ਮੰਨੋ ਜਨਮ ਹੋਇਆ ਵਧਾਈਆਂ ਹੋਈਆਂ ਸਾਰਾ ਕੁਝ ਹੋਇਆ ਸੱਚੇ ਪਾਤਸ਼ਾਹ ਜਿਸ ਵਕਤ ਵਾਪਸ ਆਏ ਤੇ ਉਥੇ ਦਰਸ਼ਨ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਗੁਰੂ ਤੇਗ ਬਹਾਦਰ ਜੀ ਦਾ ਅਨੰਦਪੁਰ ਸਾਹਿਬ ਵਿੱਚ ਕਿਤੇ ਮੇਲ ਨਹੀਂ ਹੋਇਆ ਜੇ ਕਿਸੇ ਵੀ ਇਤਿਹਾਸ ਵਿੱਚ ਕੋਈ ਹੋਏ ਗੱਲ ਮੈਨੂੰ ਕਹਿ ਦੇਵੇ ਮੈਂ ਮੰਨਣ ਨੂੰ ਤਿਆਰ ਆ ਜਿਹੜੇ ਲੋਕੀ ਅੱਜ ਤੱਕ ਛੱਡੇ ਜਾਂਦੇ ਆਂਦੇ ਨੇ ਵੀ ਉਧਰ ਕਸ਼ਮੀਰੀ ਪੰਡਤ ਆ ਗਿਆ ਉਧਰ ਗੁਰੂ ਤੇਗ ਬਹਾਦਰ ਜੀ ਬੈਠੇ ਸਨ ਉਦਾਸ ਸਨ ਮਹਾਰਾਜ ਨੇ ਉਹਨਾਂ ਤੋਂ ਫਿਗਰਾ ਬਣਾਈਆਂ ਨੇ ਕਿ ਗੁਰੂ ਗੋਬਿੰਦ ਸਿੰਘ ਦੇ ਘਰ ਵਿੱਚ ਆਉਂ ਗਲਵਕਰੀ ਜੀ ਪਾ ਲਈਏ ਤੇ ਸਤਗੁਰ ਪੁੱਛਦੇ ਨੇ ਛੋਟੇ ਜੀ ਆਸਾ ਦੇ ਮਹਾਰਾਜ ਉਹ ਰਾਸ ਕਿਉਂ ਹੋ ਅਹਿਆ ਸਤ ਪਰੇ ਇੱਕ ਧਰਮੀ ਆਤਮਾ ਦੇ ਇਤਿਹਾਸ ਮੈਂ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਰ ਤੇ ਦਿੱਲੀ ਗਏ ਸਨ ਇਹ ਸਾਰਾ ਇਤਿਹਾਸ ਗਲਤ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਤੇ ਬਹਾਦਰ ਸੱਜੇ ਪਾਤਸ਼ਾਹ ਦਾ ਮੇਲ ਹੀ ਨਹੀਂ ਹੋਇਆ ਅਨੰਦਪੁਰ ਸਾਹਿਬ ਵਿੱਚ ਕੋਈ ਇਤਿਹਾਸ ਸਮਝ ਆ ਨਹੀਂ ਦੇਖੋ ਜੋ ਜਾ ਕੇ ਫੇਰ ਪਤਾ ਕਰੋ ਕਿ ਆਇਆ ਉਸ ਮੇਲ ਹੋਇਆ ਕਿ ਨਹੀਂ ਹੋਇਆ ਉਹ ਮੇਰਾ ਬਾਪਸਰ ਕਹਿਣ ਤੋਂ ਗੁਰੂ ਤੇਗ ਬਹਾਦਰ ਜੀ ਪਟਨੇ ਸਾਹਿਬ ਆ ਗਏ ਗੁਰੂ ਗੋਬਿੰਦ ਸਿੰਘ ਜੀ ਅੱਗੇ ਉੱਥੇ ਸਨ ਕਈ ਗੌਤਕ ਕੀਤੇ ਤੇ ਕੁਮਾਰੀ ਨੇ ਸੁਖਣਾ ਸੁਖੀ ਹੋਈ ਸੀ ਚਲੋ ਮੈਂ ਇਹ ਨਹੀਂ ਸੁਣਾਉਂਦਾ ਫੇਰ ਕਦੀ ਅਰਜ਼ ਕਰਾਂਗਾ ਕਿਉਂ ਟਾਈਮ ਫਲਾਈ ਦਿਨ ਤੇ ਬਾਹਰ ਬਾਹਰ ਤੇ ਘੜੀਆਂ ਔਰ ਘਟਾ ਤਾਂ ਸ਼ੀਜਾ ਮੈਂ ਕੋਸ਼ਿਸ਼ ਕਰਨੀ ਹੈ ਵੀ 9 ਵਜੇ ਖਤਮ ਕਰਦੇ ਆ ਇਸ ਵਾਸਤੇ ਮੈਂ ਬ੍ਰਾਂਚ ਲਾਈਨਾਂ ਛੱਡ ਦੇਣਾ ਤੇ ਫਲਾਈਂਗ ਮੇਲ ਤੇ ਚਲਾ ਜਾਣਾ ਹਾਂ ਸਤਪੁਰ ਸੱਤੇ ਪਾਤਸ਼ਾਹ ਜੀ ਦਾ ਉੱਥੇ ਪ੍ਰਾਦਰ ਬਾਪ ਉਥੋਂ ਫੇਰ ਗੁਰੂ ਤੇਗ ਬਹਾਦਰ ਜੀ ਪੰਜਾਬ ਨੂੰ ਆ ਗਏ ਉਹਨਾਂ ਨੇ ਫੇਰ ਚਿੱਠੀ ਲਿਖੀ ਆ ਫਿਰ ਤੁਸੀਂ ਹੁਣ ਪੰਜਾਬ ਨੂੰ ਆ ਜਾਓ ਰਹੀਮ ਬਖਸ਼ ਤੇ ਕਰੀਮ ਬਖਸ਼ ਸ਼ਿਵਦਤ ਪੰਡਤ ਫਤਿਹ ਚੰਦ ਮੈਣੀ ਛੋਟੇ ਛੋਟੇ ਬੱਚੇ ਟੀਕਾ ਨਿਕਲ ਗਿਆ ਜਦੋਂ ਗੁਰੂ ਦਾ ਵਿਛੋੜਾ ਪੈ ਗਿਆ ਉਹਨਾਂ ਦਾ ਪਿਆਰ ਸੀ ਸਭ ਤੋਂ ਪਹਿਲਾਂ ਪੰਡਤ ਸ਼ਿਵਦਤ ਨੂੰ ਦਰਸ਼ਨ ਦਿੱਤੇ ਸ਼ਿਵਦਤ ਇੱਕ ਬਹੁਤ ਪੰਡਤ ਉੱਚਾ ਨਾਮ ਸਿਮਰਨ ਵਾਲਾ ਹੋਇਆ ਜਮਨਾ ਦੇ ਕਿਨਾਰੇ ਬੈਠਾ ਆ ਅੱਖਾਂ ਕੇ ਮਨ ਵਿੱਚ ਵਿਚਾਰ ਕਰਦਾ ਹੈ ਇਤਿਹਾਸ ਪੜਿਆ ਸੀ ਪੰਡਤ ਸੀ ਵਿਦਵਾਨ ਸੀ ਕਹਿੰਦਾ ਇਹ ਕਾਲ ਪੁਰਖੇ ਨੂੰ ਉਹਨੂੰ ਪਤਾ ਵੀ ਹਰ ਵੇਲੇ ਹੀ ਤੂੰ ਸ੍ਰਿਸ਼ਟੀ ਦੇ ਪ੍ਰਾਪਤ ਭੂਤ ਹੋਇਆ ਕਰਦਾ ਹੈ ਕਿਸੇ ਨਾ ਕਿਸੇ ਰੂਪ ਵਿੱਚ ਤੂੰ ਸਦਾ ਹੀ ਰਹਿਣਾ ਹੈ ਆਪਣੇ ਸੇਵਕਾਂ ਦੇ ਤੋਂ ਦੂਰ ਕਰਨ ਵਾਸਤੇ ਪਰ ਹੋਰ ਮੈਨੂੰ ਕੀ ਪਤਾ ਕਿਹੜੇ ਰੂਪ ਵਿੱਚ ਹੈ ਤੇ ਇਹ ਮੈਨੂੰ ਇੱਕ ਵਾਰੀ ਤੂੰ ਦੱਸ ਦੇ ਆ ਜਿਹੜੇ ਲੋਕੀ ਭਈ ਇਹ ਗੋਬਿੰਦ ਰਾਏ ਜਿਹੜਾ ਗੁਰੂ ਤੇਗ ਬਹਾਦਰ ਦਾ ਸਾਹਿਬਜ਼ਾਦਾ ਇਹ ਵੀ ਅਵਤਾਰ ਏ ਤੇ ਮੈਂ ਕੀ ਤੂੰ ਮੰਨਾ ਤੂੰ ਅਵਤਾਰ ਏ ਇੱਕ ਖਿੱਚ ਪਈ ਅੰਦਰ ਸ਼ਿਵਦਾ ਪੈਸਟਰ ਅੱਖ ਮੀਂ ਕੇ ਬੈਠਾ ਆ ਸੱਜੇ ਪਾਸੇ ਚਲੇ ਫਿਰ ਉਹਦੀ ਖਾਸ ਪੂਰੀ ਕਰਨ ਵਾਸਤੇ ਜਦੋਂ ਸ਼ਿਵਦਾ ਤੋਂ ਉੱਥੇ ਬੈਠਾ ਆ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਾ ਕੇ ਨਾ ਮਗਰੋਂ ਦੀ ਤੇ ਅੱਖੀਆਂ ਜਿਹੜੀਆਂ ਮੀਟੀਆਂ ਤੇ ਉਹਦੀਆਂ ਅੱਖਾਂ ਦੇ ਉੱਤੇ ਦੋਵੇਂ ਹੱਥ ਪਾ ਦੇ ਭਾਗਾਂ ਵਾਲਾ ਸੀ ਗੁਰੂ ਗੋਬਿੰਦ ਸਿੰਘ ਜੀ ਇਹ ਲਿਖਦੇ ਨੇ ਤੇ ਜਦੋਂ ਉਹ ਉਪਜਾ ਗਈ ਹੈ ਨਾ ਕੰਸ ਵਾਸਤੇ ਹਾਰ ਲੈ ਕੇ ਤੇ ਰਾਜ ਭਗਵਾਨ ਮਿਲਦਾ ਤੇ ਮਹਾਰਾਜ ਕਹਿੰਦੇ ਨੇ ਮੇਰੇ ਗਲ ਫੁੱਲਾਂ ਦਾ ਹਾਰ ਪਾ ਦੇ ਜੀ ਆ ਤੇਰੇ ਗਲ ਪਾ ਦੇ ਮੈਂ ਤੇ ਕੰਸਾਂ ਤੇ ਲੈ ਕੇ ਚਲੀ ਆ ਸਤਿਗੁਰਾਂ ਨੇ ਕਿਰਪਾ ਕੀਤੀ ਮਨ ਬਦਲਿਆ ਕਹਿੰਦੇ ਨੇ ਮੇਰੇ ਗਲ ਪਾ ਦੇ ਕਹਿੰਦੇ ਜੀ ਸੱਤ ਬਚਨ ਤੇ ਕਹਿੰਦੇ ਨੇ ਪਾ ਦੇ ਫਿਰ ਮੇਰੇ ਗਲ ਉਹ ਕਹਿੰਦੀ ਹੈ ਸੱਜੇ ਪਾਤਸ਼ਾਹ ਮੈਂ ਕੁੱਬੀ ਆ ਤੇ ਤੁਹਾਡਾ ਸਰੀਰ ਉੱਚਾ ਤੇ ਮੇਰੇ ਕੋਲ ਗਲ ਵਿੱਚ ਹਾਲ ਪਾਇਆ ਨਹੀਂ ਜਾਂਦਾ ਤੁਸੀਂ ਥੋੜਾ ਜਿਹਾ ਨੀਵੇਂ ਹੋਵੋ ਭਗਵਾਨ ਕਿਸਨ ਕਹਿੰਦੇ ਨੇ ਮੈਂ ਨੀਵਾ ਹੋਣਾ ਤੇ ਜਾਣਦਾ ਨਹੀਂ ਮੈਂ ਤੇ ਨੀਵਿਆਂ ਨੂੰ ਸਭ ਉੱਚਾ ਕਰਨ ਆਇਆ ਤੇ ਮੈਂ ਨੀਵਾ ਕੀਤੀ ਹੋਣਾ ਮੈਂ ਤੇ ਨੀਵਿਆਂ ਨੂੰ ਉੱਚਾ ਕਰਨ ਵਾਸਤੇ ਆਇਆ ਫਿਰ ਮਹਾਰਾਜ ਮੈਂ ਕੋਲੋਂ ਕਿਹੂ ਹਾਰ ਪਾਓਗੇ ਗੁਰੂ ਗੋਬਿੰਦ ਸਿੰਘ ਜੀ ਦੱਸਦੇ ਨੇ ਦਸਮ ਗ੍ਰੰਥ ਚ હર એક કર્યો પગ પાણીતા ਹਾਸ ਹਾਸ ਜਹੋ ગહો ਕੋ ਕੁਬਰੀ ਤੇ તે ਕਰੀ ਸੋ ਇਤਨੋ ઇતનો ਹੈ ਜਗ ਮੇ ਕਹੋ બાપ ਮਹਾਰਾਜ ਜੀ ਨੇ ਪੈਰਾਂ ਤੇ ਪੈਰ ਧਰੇ ਇੱਥੇ ਦਿੱਤਾ ਹੱਥ ਉਹ ਕਰਕੇ ਝਟਕਾ ਮਾਰਿਆ ਤੇ ਕੁਬ ਕੱਢ ਛੱਡਿਆ ਲੋਕੀ ਕਹਿੰਦੇ ਨੇ ਭਗਵਾਨ ਕ੍ਰਿਸ਼ਨ ਦੇ ਅਵਤਾਰ ਹੀ ਨਹੀਂ ਉਹ ਪੇਤੀ ਤੋਂ ਕੁਬੇ ਫਿਰਦੇ ਨੇ ਬੜਾ ਕੋਪਰ ਦੇ ਕੱਢੋ ਕਿਸੇ ਦਾ ਝਟਕਾ ਮਾਰ ਕੇ ਲੋਕੋ ਟੁੱਟਦਾ ਕਿ ਨਹੀਂ ਇਹ ਆਦੇ ਨੇ ਭਗਵਾਨ ਕ੍ਰਿਸ਼ਨ ਦੇ ਅਵਤਾਰ ਹੀ ਨਹੀਂ ਟੁੱਟ ਗਿਆ ਲਖੋ ਉਸ ਵਕਤ ਜਦੋਂ ਆਉਂ ਝਟਕਾ ਮਾਰ ਕੇ ਉਹਦਾ ਕੁਬ ਕੱਢਣ ਲੱਗੋ ਇਹ ਸ਼ਰਫਾ ਸਤਿਗੁਰੂ ਗੁਰੂ ਹੋਇਆ ਕਰਦੀ ਹਾਰ ਕਾਫੀ ਫੁੱਲਾਂ ਦਾ ਹਾਰ ਪਾਇਆ ਤੇ ਜਦੋਂ ਫੁੱਲਾਂ ਦਾ ਹਾਰ ਪਾਣ ਲੱਗੀ ਨਾ ਤੇ ਉਹਨਾਂ ਦਾ ਹੱਥ ਲੱਗ ਗਿਆ ਭਗਵਾਨ ਦੇ ਸਰੀਰ ਤੇ ਗੁਰੂ ਗੋਬਿੰਦ ਸਿੰਘ ਦੇਖਦੇ ਨੇ ਭਾਗ ਬੜੇ ਇਸ ਮਾਨਨ ਕੇ ਹਰੀ ਕੇ ਤਨ ਕੋ ਜਿਹਨੇ ਹੱਥ ਸੁਹਾਇਓ ਉਹ ਵਧਿਆ ਟਾਕਾ ਵਾਲੀ ਮਾਲਾ ਲੈ ਜਿਸ ਹਰੀ ਦੇ ਸਰੀਰ ਨੂੰ ਹੱਥ ਲਾ ਲਿਆ ਤੇ ਸਾਡਾ ਹੱਥ ਗੁਰੂ ਦੇ ਸਰੀਰ ਨੂੰ ਲੱਗ ਜਾ ਤਾਂ ਵੀ ਸਾਡਾ ਪੜਾ ਤੇ ਗੁਰੂ ਦਾ ਹੱਥ ਜਾਂ ਤੇ ਸਾਡੇ ਸਰੀਰ ਨੂੰ ਲੱਗ ਜਾਵੇ ਤਾਂ ਵੀ ਸਾਡਾ ਹੀ ਪੜਾ ਇਹ ਸੋਨੇ ਜਿਹੜਾ ਲੋਹਾ ਪਾਰਸ ਨਾਲ ਲੱਗ ਜਾਵੇ ਤਾਂ ਵੀ ਉਸਨੇ ਸੋਨਾ ਹੋ ਜਾਂਦਾ ਤੇ ਪਾਰਸ ਲੋਹੇ ਨਾਲ ਲੱਗ ਜਾਦਾ ਤਾਂ ਵੀ ਸੋਨਾ ਪਾਰਸ ਨਹੀਂ ਹੋਣਾ ਲੋਹੇ ਦੇ ਹੋਣਾ ਜੇ ਘਰੇ ਨੂੰ ਲੈ ਕੇ ਨਾ ਤੇ ਇੱਥੇ ਉੱਤੇ ਮਾਰਦੇ ਤੇ ਭਜਣਾ ਕਹਿੰਦੇ ਘਰੇ ਨੇ ਤੇ ਜੇ ਵੱਡਾ ਲਾ ਕੇ ਘਰੇ ਉੱਤੇ ਮਾਰਾਂਗੇ ਫੇਰ ਕਿਹਨੇ ਭਜਣਾ ਫੇਰ ਵੀ ਘਰੇ ਨਹੀਂ ਭਜਣਾ ਭਲਾ ਸਾਡਾ ਹੀ ਹੋਣਾ ਜੇ ਗੁਰੂ ਦਾ ਸਰੀਰ ਸਾਡੇ ਨਾਲ ਲੱਗ ਗਿਆ ਤਾਂ ਸਾਡਾ ਪੜਾ ਜੇ ਸਾਡਾ ਹੱਥ ਕਿਸੇ ਤਰ੍ਹਾਂ ਗੁਰੂ ਦੇ ਨਾਲ ਲੱਗ ਜਾ ਕਿਤੇ ਭਾਗਾ ਵਾਲੇ ਹੁੰਦੇ ਨੇ ਆਖੋ ਤਨ ਸਭ ਨੂੰ ਪ੍ਰਤਾਪ ਇੱਕ ਵਾਰੀ ਸ਼ਾਮ ਦੇ ਦੌਰੇ ਤੋਂ ਵਾਪਸ ਗਏ ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਡਬਰੇ ਲੰਗਰ ਕੀਤਾ ਗਵਾਲੀਅਰ ਦੇ ਵਿੱਚ ਡਬਰਾ ਤੇ ਡਬਰੋਂ ਤਿੰਨ ਚਾਰ ਵੀਰ ਨਾ ਉਹ ਧਿਆਨਪੁਰ ਦੇ ਗੰਗਾ ਸਿੰਘ ਲੰਬੜਦਾਰ ਨੇ ਨਾ ਜਿਹੜੇ ਉਹ ਉੱਥੇ ਬੈਠੇ ਨੇ ਪਹਾੜੀ ਦੇ ਨਾਲ ਉਹਨਾਂ ਦਾ ਪਿੰਡ ਨਾ ਐਸਾ ਮੈਨੂੰ ਥੋੜਾ ਜਿਹਾ ਵਿਸਰ ਗਿਆ ਉਹ ਕਰਨੈਲ ਸਿੰਘ ਦਾੜੀ ਕੱਟਾ ਉਹਨੂੰ ਜਦੋਂ ਮੈਂ ਨਾ ਮੈਂ ਉਹਨਾਂ ਸੁਣਾ ਦਾੜੀ ਕੱਟਿਆ ਕੀ ਹਾਲੀ ਕਰਨੈਲ ਸਿੰਘ ਗੰਗਾ ਸਿੰਘ ਦਾ ਛੋਟਾ ਭਰਾ ਹੈ ਇਹਨਾਂ ਨੇ ਸਤਗੁਰੂ ਜੀ ਨੇ ਉਹ ਨਵੀਂ ਮੋਟਰ ਲਈ ਸੀ ਤੇ ਸਤਗੁਰਾਂ ਆਖਿਆ ਅਸੀਂ ਇਹ ਮੋਟਰ ਕੱਚੇ ਥਾਂ ਹੀ ਉਤਾਰ ਉਹ ਕਹਿੰਦੇ ਨੇ ਅਸੀਂ ਜੀ ਮੋਟਰ ਲੈ ਆਵਾਂਗੇ ਉਹ ਇੱਕ ਮੋਟਰ ਨਾਲ ਲਿਆਂਦੀ ਸ਼ੇਰ ਸ਼ਾਹ ਸ਼ੂਰੀ ਦੇ ਵੇਲੇ ਦੀ ਮੋਟਰ ਬੜੀ ਪੁਰਾਣੀ ਉਹਦੇ ਨੂੰ ਜਦੋਂ ਬਹਿ ਜਾਣਾ ਤੇ ਦੋ ਕਮੀਰ ਗਏ ਨਾ ਤੇ ਮੋਟਰਾਂ ਦੀ ਭਾਵੇਂ ਤੂੰ ਆਕਾਰ ਕਰੋਸੇ ਮਰਨਾ ਇਹ ਤੂੰ ਗਾਂ ਨਹੀਂ ਜਾਣਾ ਮੇਰੀ ਨਹੀਂ ਉਹ ਹਿੰਮਤ ਗਾਂ ਜਾਣ ਦੀ ਉਹ ਮੋਟਰ ਨੇ ਉੱਥੇ ਦੀ ਸਾਫ ਛੱਡ ਗਈ ਸਿੱਖਾਂ ਨੂੰ ਭਜਾਇਆ ਭਾਈ ਘੋੜੀ ਲਿਆ ਘੋੜੀ ਆਈ ਸੱਜੇ ਪਾਤਸ਼ਾਹ ਦੇ ਚੜਨ ਵਾਸਤੇ ਤੇ ਮੇਰੇ ਸਤਿਗੁਰੂ ਧੰਨ ਮੇਰਾ ਸਤਿਗੁਰੂ ਪ੍ਰਕਾਸ਼ ਸਿੰਘ ਗਰੀਬਾਂ ਦਾ ਦੇ ਕਿੰਨਾ ਆਪਣੇ ਨਾਲ ਦਿਆਂ ਦਾ ਫਿਕਰ ਰੱਖਦਾ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਗੋਡੇ ਪੀਰ ਕਰਦੇ ਸਨ ਸਤਿਗੁਰੂ ਜਾਂਦੇ ਨੇ ਭਾਈ ਘੋੜੇ ਤੇ ਚੜ ਗਿਆ ਉਹ ਡੱਡੋ ਦੀ ਕਾ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਤੂੰ ਤਰਦਾ ਹੋਏ ਤੇ ਮੈਂ ਤੇਰੇ ਸਾਹਮਣੇ ਘੋੜੀ ਇਹ ਨਹੀਂ ਹੋ ਸਕਦਾ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੇਰਾ ਨਾਲ ਪੁਰਖ ਮੇਰੇ ਨਾਲ ਤੁਰੇ ਤੇ ਮੈਂ ਨਾਲ ਘੋੜੀ ਤੇ ਚੜ ਕੇ ਤੁਰਾਂ ਸੱਚੇ ਪਾਤਸ਼ਾਹ ਕੋਲ ਗੁੱਸਾ ਜਾ ਤੈਨੂੰ ਜੇ ਆਖਿਆ ਭਾਈ ਕਰ ਜਾ ਤੂੰ ਤੁਰ ਸਕਦਾ ਨਹੀਂ ਕਿੱਥੇ ਗੱਲਾਂ ਹੋਰ ਬਣਾਉਂਦੀ ਆਇਆ ਹਾਂਜੀ ਭਾਈ ਸਾਹਿਬ ਘੋੜੀ ਤੇ ਚੜ ਗਈ ਅੱਗੇ ਇੱਕ ਨਿੱਕੀ ਜਿਹੀ ਨਾ ਨਾਲੀ ਜੀ ਆ ਗਈ ਪਾਣੀ ਜੀ ਆ ਗਈ ਹੁਣ ਸਤਗੁਰਾਂ ਵੀ ਪਜਾਮਾ ਪਾਇਆ ਆ ਤੇ ਜਰਾਬਾਂ ਪਾਈਆਂ ਮੈਂ ਵੀ ਪਜਾਮਾ ਪਾਇਆ ਤੇ ਜਰਾਬਾਂ ਪਾਈਆਂ ਤੇ ਉੱਪਰ ਨਾਲ ਉੱਥੇ ਨਾਲ ਤੁਰਿਆ ਜਾਂਦਾ ਸੀ ਤੇ ਜਦੋਂ ਪਾਣੀ ਲੰਘਣ ਲੱਗੇ ਨਾ ਤੇ ਸੱਜੇ ਪਾਤਸ਼ਾਹ ਵੇਖਿਆ ਵੀ ਪਾਣੀ ਹੁਣ ਕਿਕੂ ਲੰਗਾ ਤੇ ਕਰਨੈਲ ਸਿੰਘ ਅੱਗੇ ਹੋ ਗਿਆ ਦਾ ਸੱਜੇ ਪਾਸ਼ਾ ਇੱਥੇ ਮੇਰੇ ਉੱਤੇ ਚੜ ਗਏ ਮੈਂ ਤੁਹਾਨੂੰ ਪਾਰ ਲਗਾ ਦਿਆ ਵਾ ਮੇਰੇ ਅਕਾਲ ਪੁਰਖ ਸੱਜੇ ਪਾਸ਼ਾ ਨੇ ਜਿਸ ਤਰ੍ਹਾਂ ਮੁੰਡੇ ਚੜਦੇ ਨੇ ਨਾ ਦੂਜੇ ਮੁੰਡੇ ਤੇ ਪਟਾਕੀ ਮਾਰ ਕੇ ਉਹਦੇ ਸਿਰ ਨੂੰ ਦੋਵੇਂ ਹੱਥ ਪਾਰਾ ਉਸ ਨੇ ਉਸੇ ਤਰ੍ਹਾਂ ਸੱਜੇ ਪਾਸ਼ਾ ਦੇ ਦੋਵੇਂ ਲੱਤਾਂ ਫਾਲੀਆਂ ਤੇ ਉਹਨਾਂ ਨੇ ਪਾਣੀ ਦੇ ਪਾਰ ਇਸੇ ਤਰ੍ਹਾਂ ਮੈਨੂੰ ਮੈਨੂੰ ਨਜ਼ਰੋਂ ਕਰ ਦਿੱਤਾ ਅੱਗੇ ਫਿਰ ਉਸੇ ਤਰ੍ਹਾਂ ਦਾ ਪਾਣੀ ਆ ਗਿਆ ਉਦੋਂ ਬਲਕੇ ਥੋੜਾ ਜਿਹਾ ਜ਼ਿਆਦਾ ਸੀ ਉਹ ਫੇਰ ਅੱਗੇ ਹੋਇਆ ਕਹਿੰਦਾ ਸੱਚੇ ਪਾਤਸ਼ਾਹ ਉੱਤੇ ਚੜੋ ਤੇ ਤੁਹਾਨੂੰ ਮੈਂ ਪਾਰ ਕਰ ਦੇਣਾ ਸਤਿਗੁਰੂ ਹੱਟ ਪਿੱਛਾ ਇਹੋ ਜਿਹਾ ਪਾਣੀ ਮੈਂ ਟੱਪ ਨਹੀਂ ਸਕਦਾ ਛਾਲ ਮਾਰੀ ਮੇਰਾ ਕਾਲ ਕੋ ਪਾਰ ਕਰਾਇਆ ਮੈਂ ਕਿਹਾ ਤੇਰੇ ਭਾਗ ਹੀ ਉਹਦਾ ਜਗ ਨੇ ਸਮਝਿਆ ਤੇਰੇ ਨਾਲ ਮੇਰੇ ਗੁਰੂ ਦਾ ਸਰੀਰ ਲੱਗਣਾ ਸੀ ਔਰ ਲੰਘ ਉਹ ਤੁਮ ਸਕਦੇ ਇੱਕ ਉਹ ਹਾਂ ਜਿਹਨੂੰ ਸਮਝੋ ਸਿਰਫ ਹੱਥ ਲਾਏ ਨੇ ਪਿਆਦੇ ਨੇ ਸ਼ਿਵਲਤ ਬੜਾ ਭਾਗਾ ਵਾਲਾ ਹੈ ਤੇ ਉਹ ਹੈ ਜਦੋਂ ਬੰਸੀ ਵਾਲਾ ਰੂਪ ਦੇ ਵਿੱਚ ਹੱਥ ਲੱਗ ਗਿਆ ਨੇ ਉਹਦੇ ਤੇ ਭਾਗਾ ਵਾਲੀ ਉਹਨੂੰ ਲਿਖੀ ਗਈ ਹੈ ਤੀਰ ਲਾ ਦਿੱਤਾ ਫਿਰ ਉਹ ਵਧਿਆ ਭਾਗਾ ਵਾਲਾ ਸੀ ਕਿ ਉਹ ਕੁਬਜਾ ਵਧਿਆ ਭਾਗਾ ਵਾਲਾ ਤੋ ਹੁਣ ਉਥੇ ਬੰਸੀ ਵਾਲੇ ਨੇ ਜਿਹਨੂੰ ਭਾਗ ਵੱਡੇ ਸੰਭਾਲਣ ਦੇ ਹਰੀ ਕੇ ਤਨ ਹਰੀ ਕੇ ਤਨ ਕੋ ਜਿਹੜਾ ਹੱਥ ਹੋਇਆ ਵਾਲੀ ਗੱਲ ਹੈ ਉਹਨੂੰ ਆ ਕੇ ਤੇ ਆਪਣੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਅੱਖਾਂ ਤੇ ਹੱਥ ਲਾ ਜਦੋਂ ਹੱਥ ਲਗਾ ਕਹਿੰਦਾ ਮੁੱਕ ਗਈ ਗੱਲ ਹੈ ਉਹ ਮੇਰੇ ਆਤਮਾ ਮੰਨ ਗਈ ਸੱਚੇ ਪਾਤਸ਼ਾਹ ਹੱਥ ਛੱਡ ਕੇ ਨਾ ਪਿੱਛਾ ਡਾਕ ਲੋ ਪਿੱਛਾ ਨੂੰ ਵੇਖ ਕੇ ਜਾਂਦਾ ਮੈਨੂੰ ਪਤਾ ਲੱਗ ਗਿਆ ਵੀ ਤੂੰ ਹੋਈ ਰਾਮ ਹੈ ਤੇ ਤੂੰ ਹੋਈ ਕ੍ਰਿਸ਼ਨ ਹੈ ਪਰ ਥੋੜਾ ਜਿਹਾ ਤੂੰ ਤੇਰੇ ਅੱਗੇ ਕੋਈ ਬੜੀ ਗੱਲ ਨਹੀਂ ਤੇ ਮੇਰਾ ਕੰਮ ਸੌਰ ਜਾਣਾ ਇੱਕ ਵਾਰੀ ਤੂੰ ਰਾਮ ਦੇ ਰੂਪ ਵਿੱਚ ਹੋ ਕੇ ਮੈਨੂੰ ਦਰਸ਼ਨ ਦੇ ਦੇਗਾ ਤੇ ਫਿਰ ਸਮਝੋ ਮੇਰਾ ਸਾਰਾ ਹੀ ਕੰਮ ਜਿਹੜਾ ਉਹ ਠੀਕ ਹੈ ਜਦੋਂ ਉਸਨੇ ਪਰਤ ਕੇ ਤੱਕਿਆ ਨਾ ਤੇ ਦੇਖਿਆ ਕਿ ਜੋ ਕਲਗੀ ਵਾਲੇ ਪਿਤਾ ਜਿਹੜੇ ਸਨ ਰਾਮ ਦੇ ਰੂਪ ਵਿੱਚ ਹੋ ਗਏ